ਰਾਰੇ RAM ਚਿਤ ਕਰ ਮੂੜੇ ਹਿਰਦੇ ਕੇ ਰਵ ਰਹਾ ਪਹਿਲਾਂ ਗੋਬਿੰਦ ਕਹਤਾ ਹੁਣ ਉਹਨੂੰ RAM ਕਹਤਾ ਰਾਮ ਚਿਤ ਕਰ ਮੂੜੇ ਇਹ ਮਾਨ ਤੇਰੇ ਕਿਹੜਾ ਚਿਤ ਤੇਰਾ ਚਿਤ ਹੈ ਰਾਮ ਹੈ ਸਭਾ ਕਟ ਰਾਮ ਬੋਲਦਾ ਹੈ ਅੰਤਰਾਤਮਾ ਤੇਰੀ ਰਾਮ ਹੈ ਅੰਤਰਾਤਮਾ ਜਿਹਨੂੰ ਅਸੀਂ ਕਹਿੰਦੇ ਹੋਈ ਰਾਮ ਹੈ ਅਸੀਂ ਕਹਿੰਦੇ ਅੰਤਰਾਤਮਾ ਦੀ ਆਵਾਜ਼ ਕਬੀਰ ਕਹਿੰਦਾ ਸਭਾ ਕਟ ਰਾਮ ਬੋਲਦਾ ਹੈ ਜੇ ਰਾਮ ਬੋਲਦਾ ਤਾਂ ਅੰਤਰਾਤਮਾ ਰਾਮੇ ਹੋਈ ਨਾ ਫਿਰ ਆਤਮ ਰਾਮ ਲਿਓ ਪਰਮਾਨ ਜੋ ਆਤਮਾ ਤੇਰਾ ਅੰਤਰਾਤਮਾ ਉਹੀ ਰਾਮ ਹੈ ਪਰੋ ਨਿਰਗੁਣ ਹੈ ਸਰਗੁਣ ਨਹੀਂ ਹੈ ਬੂੜੇ ਮੂਰਖ ਹਰ ਪੰਕਤੀ ਚ ਮੂਰਖ ਹੈ ਰਾਮਚਿਤ ਕਰ ਬੂੜੇ ਬੂੜੇ ਹਰ ਕੋਈ ਪੰਕਤੀ ਐਸੀ ਨਹੀਂ ਜਿਹਨੂੰ ਮੂਰਖ ਨਹੀਂ ਕਿਹਾ ਹੋਇਆ ਵਿਦਵਾਨ ਨੂੰ ਮੂਲ ਕਹਿ ਕੇ ਸੱਟ ਮਾਰ ਕੇ ਲੈਂਦਾ ਚਿਪ ਜ਼ਿਆਦਾ ਪੈ ਗਿਆ ਨਾ ਉਹ ਸੱਟ ਮਾਰ ਕੇ ਚਿਪ ਕੱਢੇ ਨੇ ਹਿਰਦੇ ਜਿਨ ਕੇ ਰਵ ਰਹਾ ਹਿਰਦੇ ਜਿਨ ਕੇ ਰਵ ਰਹਾ ਰਾਮ ਨੂੰ ਆਪਣਾ ਅੰਦਰ ਮੰਨ ਕੇ ਚੱਲ ਉਹ ਰਾਮ ਨਹੀਂ ਸੀ ਜਿਹਨੂੰ ਤੂੰ ਰਾਮ ਬੰਦੀ ਬੈਠਾ ਰਾਮ ਚਿੱਤ ਕਰ ਮੂੜੇ ਤੇਰਾ ਚਿੱਤ ਹੀ ਰਾਮ ਹੈ ਤੂੰ ਕ੍ਰਿਸ਼ਨ ਫਿਰ ਮੰਨਣਾ ਤਾਂ ਕਿਨੂੰ ਹੈ ਜਿਹੜਾ ਸਰੀਰ ਨਾਲ ਜੁੜਿਆ ਹੋਇਆ ਕ੍ਰਿਸ਼ਨ ਹੈ ਜਿਹੜਾ ਅੰਤਰਾਤਮਾ ਰਾਮ ਹੈ ਜਿਹੜਾ ਕੀੜਾ ਨਾ ਸਰੀਰ ਨਾਲ ਜੁੜਿਆ ਹੋਇਆ ਚੋਗਾ ਚੁਗਦਾ ਇਹ ਕ੍ਰਿਸ਼ਨ ਹੈ ਕਿਉਂਕਿ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਇਹ ਕੀੜਾ ਕੀੜੇ ਦੇ ਪੈਰ ਹੁੰਦੇ ਨੇ ਤੇਰੇ ਵੀ ਪੈਰ ਨੇ ਕਿਤੇ ਰਾਮ ਸੇ ਬੈਠ ਡਾਰੇ ਹੋ ਪਾਏ ਰਾਮ ਕੀੜਾ ਨਹੀਂ ਹੈ ਉਹ ਮਾਇਆ ਵੀ ਹੈ ਉਹਦਾ ਮਨ ਬਾਹਰ ਪੈਦਾ ਕੀਤਾ ਕੁਝ ਉਹ ਜੋਤ ਬਾਹਰ ਕੱਢੀ ਆ ਫਿਰ ਉਹਦੀ ਜੋਤ ਬਾਹਰੋਂ ਖਿੱਚ ਕੇ ਵੇੜਤੀ ਵੇੜ ਡਾਰੇ ਹੋ ਪਾਏ ਕਿਰਿਆ ਕਾਲ ਜੂ ਕੀ ਕਿਨੂ ਨਾ ਪਛਾਣੀ ਘੜਿਓ ਪੇ ਬਹੀ ਹੈ ਘੜਿਓ ਪੇ ਬਹਾਦੀ ਦਸਮ ਪਾਸ਼ਾ ਦੀ ਬਾਣੀ ਉਹ ਕ੍ਰਿਸ਼ਨ ਨੂੰ ਕੀਟ ਕਹਿੰਦੇ ਨੇ ਰਾਮ ਸੇ ਵੇਟ ਡਾਰੇ ਹੋ ਪਾਏ ਇਹ ਕਹਿੰਦੇ ਨੇ ਪੰਡਤ ਦੀ ਲਿਖੀ ਹੋਈ ਹੈ ਮਤ ਮਾਰੀ ਹੋਈ ਜਨ ਮੋੜੇ ਅਈ ਦੇ ਜਿਹੜੇ ਕਹਿੰਦੇ ਨੇ ਆ ਮੂੜੇ ਮੂੜੇ ਜਿਹਨੂੰ ਕਿਹਾ ਨਾ ਮੂੜਾ ਬੈਠਣ ਵਾਲਾ ਨਹੀਂ ਹੁੰਦਾ ਮੂੜਾ ਬੈਠਣ ਵਾਲਾ ਵੀ ਹੁੰਦਾ ਇਹਦਾ ਬੈਠਣ ਦਾ ਕਾਬਲੇ ਨਹੀਂ ਨਾ ਮਨ ਤਾਂ ਟਿਕਦਾ ਹੀ ਨਹੀਂ ਹੈ ਮੂੜਾ ਕਹਿੰਦਾ ਜੁੱਤੀ ਮਾਰੀ ਹੋਈ ਹੈ ਸੱਚ ਮੂਰਖ ਨੇ ਜਿਹਨੂੰ ਇਹ ਨਹੀਂ ਪਤਾ ਜਿਹੜੇ ਰਾਮਚੰਦਰ ਕ੍ਰਿਸ਼ਨ ਨੂੰ ਭਗਵਾਨ ਮੰਨਦੇ ਨੇ ਉਹ ਇਹ ਗੱਲ ਕਿਵੇਂ ਕਹਿ ਦੇਣਗੇ ਕੌਣ ਲਿਖੂਗਾ ਇਹ ਗੱਲ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਇਆ ਹੈ ਪਤਾ ਹੈ ਕਿਸੇ ਦੀ ਦਿਖਾਓ ਕਿਸੇ ਹੋਰ ਲਿਖਿਆ ਹੋਇਆ ਕਿਤੇ ਵੀ ਲਿਖਿਆ ਹੋਇਆ ਦਿਖਾਓ ਸਭਾ ਦਾ ਗ੍ਰੰਥ ਤੇ ਆਦ ਗੁਰੂ ਗ੍ਰੰਥ ਸਾਹਿਬ ਜੀ ਵੀ ਕੀੜਾ ਨਹੀਂ ਗਿਆ ਆਇਆ ਕ੍ਰਿਸ਼ਨ ਨੂੰ ਦਿਖਾਓ ਕਿਥੇ ਕੀੜਾ ਨਹੀਂ ਕਿਹਾ ਕਿਥੇ ਐਡੀ ਨਰਾਦੀ ਵਾਲਾ ਲਫ਼ਜ਼ ਨਹੀਂ ਵਰਤਿਆ ਹੋਇਆ ਕਿਤੇ ਤੇ ਫਿਰ ਕਿਹਨੇ ਵਰਤਦਾ ਕਿਹਨੇ ਵਰਤਦਾ ਹੈ ਕਿਉਂ ਵਰਤਦਾ ਕਵੀ ਵਰਤਦਾ ਕਿ ਲਫ਼ਜ਼ ਨਾਲ ਤੁਸੀਂ ਵਰਤ ਇਹ ਲਫ਼ਜ਼ ਤੁਸੀਂ ਨਾਨਕ ਨੂੰ ਗੁਰੂ ਕਹਿ ਬੈਠੇ ਹੁਣ ਹਟ ਕੇ ਦਿਖਾਓ ਤੁਹਾਡੇ ਦਾ ਬਸ ਦੀ ਗੱਲ ਹਟਣਾ ਨਹੀਂ ਹੈ ਕਹਿਣਾ ਤਾਂ ਇੱਕ ਪਾਸੇ ਰਿਹਾ ਉਹਨਾਂ ਨੇ ਮਾਨਤਾ ਕਿਹੜਾ ਕਹਿ ਕੇ ਮਾਨਤਾ ਨਸ਼ ਕੀਤੀ ਅੰਦਰੋਂ ਕ੍ਰਿਸ਼ਨ ਦੀ ਸਾਬਤ ਕੀਤਾ ਵੀ ਮੇਰੇ ਅੰਦਰ ਭਗਵਾਨ ਰੂਪੀ ਮਨਤਾ ਨਹੀਂ ਹੈ ਕ੍ਰਿਸ਼ਨ ਦੀ ਕੀੜਾ ਹੋ ਜਾਂ ਜਾਂ ਮੈਂ ਕੀੜਾ ਹੋ ਜਾ ਉਹ ਕੀੜਾ ਸੀ ਤੁਸੀਂ ਕਹਿ ਕੇ ਦਿਖਾਓ ਆਪ ਕਰ ਜੋਗੇ ਆਪ ਦੇ ਚੁਲੂ ਪਰ ਪਾਣੀ ਦੇ ਉੱਤੇ ਜਗੰਗਾ ਦੀ ਉਹ ਜਿਹਨੇ ਗੰਗਾ ਲਿਆਦੀ ਉਹਦੀ ਦਿੰਦਿਆ ਕਰਦੇ ਹੁੰਦਾ ਸੁੰਦਰ ਹੁੰਦੀ ਤੇ ਆਪ ਇੱਕ ਭਗਤੀ ਦੀ ਸਭ ਸੋਚੀ ਨਹੀਂ ਹੈ ਪੈਸੇ ਲੋਕ ਲੋਕਾਂ ਨੂੰ ਕਹੀਏ ਜੋ ਕੀਨੇ ਭਗਤ ਦੇ ਬਾਜ ਤੇ ਤੋਂ ਸਦਾ ਰਹੀ ਹੈ ਕਬੀਰ ਤਾਂ ਕਹਿੰਦਾ ਇਹਨਾਂ ਤੋਂ ਰਹੀ ਹੈ ਪਰ ਖਾਲਸਾ ਨਹੀਂ ਡਰਦਾ ਖਾਲਸੇ ਤੋਂ ਤਲਵਾਰ ਹੈ ਉਹ ਕਹਿੰਦੇ ਮੈਨੂੰ ਉਹਦਾ ਵਿਚਾਰਾ ਭਗਤ ਸੀ ਡਰਦਾ ਸੀ ਸ਼ਰੀਫ ਆਦਮੀ ਸੀ ਅਸੀਂ ਸ਼ਰੀਫ ਨਹੀਂ ਹੈਗੇ ਅਸੀਂ ਬਦਮਾਸ਼ਾ ਦੇ ਵੀ ਗੁਰੂ ਹਾਂ ਸ਼ਰੀਫਾਂ ਦਾ ਹੈਗਾ ਬਲਮਾਸ਼ਾ ਦਾ ਵੀ ਗੁਰੂ ਸਮਝਿਆ ਨਹੀਂ ਖਾਲਸਾ ਨਹੀਂ ਆਏਗਾ ਉਹ ਜਿਹੜਾ ਮੁਰਦਾ ਭਗਤ ਨਹੀਂ ਹੈ ਜਿੱਦਾਂ ਜਨਮ ਖਾਲਸਾ ਮੁਰਦਾ ਭਗਤ ਨਹੀਂ ਹੈ ਜਿੱਦਾਂ ਜਨਮ ਹੈ ਜਿੱਦਾਂ ਦਿਲ ਜਨਮ ਹੈ ਕਹਿੰਦੇ ਦੁਨੀਆ ਆਦਲਾ ਬਦਲੀ ਇਹ ਦੁਨੀਆ ਆਦਲਾ ਬਦਲੀ ਹੈ ਨਾ ਰੋਜ਼ ਆਦਲਾ ਬਦਲੀ ਹੁੰਦੀ ਹੈ ਇਹ ਜੀਵਨ ਰੰਗ ਬਰੰਗਾ ਸੌ ਮੁਰਦੇ ਭਗਤਾਂ ਨਾਲੋਂ ਇੱਕ ਜਿੰਦਾ ਜਾਲਮ ਚੰਗਾ ਮੁਰਦੇ ਭਗਤ ਸੌ ਹੋਣ ਚਾਹੇ ਇੱਕ ਜਾਲਮ ਜਿੰਦਾ ਚੰਗਾ ਜਿੰਦਾ ਜਾਲਮ ਕਿਉਂ ਜਿਹੜਾ ਵੱਢ ਗਿਆ ਉਹ ਮਾਰੇ ਆਦਮੀ ਨੂੰ ਇਹਨਾਂ ਨੇ ਇਹਨਾਂ ਨੇ ਲਗਾਇਆ ਜਾਲਮ ਜਿੰਦਾ ਨਾ ਨਾਲ ਮਰਿਆ ਹੋਇਆ ਨਹੀਂ ਆਇਆ ਜਿੰਦਾ ਜਾਨ ਇਹਨਾਂ ਦੀ ਬੋਲੀ ਹੈ ਹਾਂ ਜਾਨ ਇਹਨਾਂ ਦੀ ਬੋਲੀ ਹੈ ਚੰਗਾ ਤਾਂ ਹੀ ਹੈ ਨਾ ਕਹਿੰਦੇ ਜਾਲੋ ਵੀ ਚੰਗਾ ਸੋ ਮੁਰਦੇ ਭਗਤਾਂ ਨਾਲੋਂ ਉਹ ਮੁਰਦੇ ਭਗਤਾਂ ਜਿਹੜੇ ਕਹਿੰਦੇ ਆਰਤੀ ਕਰੋ ਉਹ ਬਾਬਤ ਗੋਣੀ ਚੜਿਆ ਹੁੰਦਾ ਉਹ ਆਰਤੀ ਕਰਦੇ ਨੇ ਮੁਰਦੇ ਭਗਤ ਕਰਦੇ ਨਾ ਜਦੋਂ ਤਲਵਾਰਾਂ ਲੈ ਕੇ ਖਾਲਸਾ ਪਿਆ ਫਿਰ ਫਿਰ ਭੱਜ ਕਾਦੇ ਕਰ ਪਿਛੇ ਨੂੰ ਚੜ ਕੇ ਕੌਣ ਆਉਂਦਾ ਦੂਏ ਦੇ ਘਰ ਤੇ ਬਦਮਾਸ਼ੇ ਹੁੰਦੇ ਨੇ ਡਾਕੂ ਹੁੰਦੇ ਨੇ ਧੜ ਵੀ ਕਹਿੰਦੇ ਬਦਾਲੀ ਧੜ ਵੀ ਆਉਂਦੇ ਨੇ ਮਨਗੌਰ ਵੀ ਤੇ ਜਦੋਂ ਇਧਰੋਂ ਪਈਆਂ ਫਿਰ ਫਿਰ ਗੁਰੂ ਨਾਲ ਹੋਇਆ ਉਹਨਾਂ ਦੇ ਹਾਂਜੀ ਗੁਰਪ੍ਰਸਾਦੀ ਜਿਹੜਾ ਰਾਮ ਗੁਰਪ੍ਰਸਾਦੀ ਜਿਹੀ ਰਾਮ ਪਛਾਤਾ ਨਿਰਗੁਣ ਰਾਮ ਨਹੀਂ ਬੁੱਝ ਲਿਆ ਗੁਰ ਜੀ ਨੇ ਆਪ ਪਛਾਤਾ ਜਿਹਨੇ ਰਾਮ ਪਛਾਣ ਲਿਆ ਗੁਰ ਦਾ ਮਤਲਬ ਗਿਆਨ ਦੀ ਕਿਰਪਾ ਨਾਲ ਗਿਆਨ ਦੀ ਸੋਝੀ ਨਾਲ ਜਿਨੀ ਰਾਮ ਪਛਾਤਾ ਜਿਹਨੇ ਰਾਮ ਨੂੰ ਪਛਾਣ ਲਿਆ ਜਿੱਦਾਂ ਦਾ ਚਾਨਣ ਹੋ ਗਿਆ ਰਾਮ ਪਛਾਣ ਲਿਆ ਅੰਦਰ ਰਾਮ ਅੰਦਰ ਚਾਨਣ ਹੋ ਤਾਂ ਹੀ ਰਾਮ ਪਛਾਣਿਆ ਜੂ ਨਿਰਗੁਣ ਰਾਮ ਤੇ ਨਹੀਂ ਬੂਝ ਲਿਆ ਨਿਰਗੁਣ ਰਾਮ ਤੇ ਬੂਝ ਲਿਆ ਇਹ ਨਾਮ ਆਰਾਮ ਨਿਰਗੁਣ ਹੈ ਇਹ ਨਿਰਗੁਣ ਹੈ ਰਾਮ ਇਹਨਾਂ ਵਾਲਾ ਰਾਮ ਸਰਗੁਣ ਹੈ ਇਹ ਕਹਿੰਦੇ ਨੇ ਸਾਡਾ ਰਾਮ ਸਰਗੁਣ ਹੁਣ ਨਿਰਗੁਣ ਸਰਗੁਣ ਇੱਕ ਗੁਰਬਾਣੀ ਦੇ ਨੇ ਇੱਕ ਨਿਰਗੁਣ ਸਰਗੁਣ ਮੂਰਖ ਦੇ ਨੇ ਇਹ ਬੁੜਿਆ ਨੇ ਸਾਡਾ ਜਿਹੜਾ ਨਿਰਗੁਣ ਸਰਗੁਣ ਹੈ ਨਿਰਾਕਾਰ ਹੈ ਸਰਗੁਣ ਨਿਰਗੁਣ ਨਿਰਾਕਾਰ ਸੁਧ ਸਮਾਧੀ ਆਪ ਨਿਰਗੁਣ ਆਪ ਸਰਗੁਣ ਵੀ ਉਹੀ ਜਿਹੜਾ ਨਿਰਗੁਣ ਹੈ ਉਹੀ ਸਰਗੁਣ ਕਲਾ ਧਾਰਜਿਤ ਸਗਲੀ ਬੋਹੀ ਜੋਤ ਇੱਕ ਜਿਹੜਾ ਹੈਗਾ ਇੱਕ ਨਿਰਗੁਣ ਜੋਤ ਕਰਕੇ ਇੱਕ ਨਿਰਗੁਣ ਜਿਹੜਾ ਮਾਨਾ ਹੈ ਇਹ ਨਿਰਗੁਣ ਨਹੀਂ ਹੈ ਇਹ ਉਗਣਾ ਹੈ ਮਨ ਤਾਂ ਔਕਣ ਆ ਰਿਹਾ ਔਕਣ ਆ ਰਿਹਾ ਬਿਲਕੁਲ ਨਹੀਂ ਕਹਿੰਦੇ ਜਦੋਂ ਕਿ ਹਮ ਨਿਰਗੁਣ ਆ ਰਹੇ ਕੋ ਗੁਣ ਨਹੀਂ ਉਦੋਂ ਸ਼ਬਦ ਸੂਰਤ ਨੇ ਕਿਹਾ ਹਾਂ ਉਹ ਕਦੇ ਕਿਹਾ ਇਹ ਤਾਂ ਗੁਰਬਾਣੀ ਹੈ ਗੁਰਬਾਣੀ ਮੰਨ ਕੇ ਲੱਗ ਜਾਂ ਕਰ ਦੂਗਾ ਜਿਹੜਾ ਕਿ ਹਮ ਨਿਰਗੁਣ ਆ ਰਹੇ ਕੋ ਗੁਣ ਨਹੀਂ ਜਿੱਡੀਆਂ ਬੂਦਾਂ ਦੇ ਕੱਲੀ ਕੱਲੀ ਬੂਦ ਸਾਰੀਆਂ ਨਿਰਗੁਣ ਨੇ ਸਾਰਾ ਸਮੁੰਦਰ ਹੈ ਨਿਰਗੁਣ ਸਰਗੁਣ ਕੌਣ ਹੈ ਸਰਗੁਣਾ ਜਾਂ ਲਹਿਰ ਉੱਠਦੀ ਹੈ ਉਹ ਸਰਗੁਣ ਜਿੱਥੇ ਕੋਈ ਚੀਜ਼ ਪਈ ਹੈ ਸਮੁੰਦਰ ਚੌਥੇ ਹੀ ਪਈ ਹੈ ਨਾ ਬਾਹਰੋਂ ਕੋਈ ਚੀਜ਼ ਜੋ ਪਾਣੀ ਦੇ ਬਾਹਰ ਪਈ ਹੈ ਸਮੁੰਦਰ ਨੂੰ ਆਪਣੇ ਅੰਦਰ ਕਰ ਸਕਦਾ ਨਾ ਆਪਣੇ ਅੰਦਰ ਲਈ ਚੀਜ਼ ਨੂੰ ਕੋਈ ਬਾਹਰ ਕਰ ਸਕਦਾ ਜੇ ਸਮੁੰਦਰ ਟਿਕਿਆ ਹੋਇਆ ਪਾਣੀ ਜੇ ਸਮੁੰਦਰ ਜੰਮਿਆ ਹੋਇਆ ਨਿਰਗੁਣ ਜਿਹੜਾ ਹੁਕਮ ਪਾਰਲੀਮੈਂਟ ਦਾ ਕੱਲਾ ਕੱਲਾ ਕੱਲਾ ਕੱਲਾ ਜਿਹੜਾ ਮੈਂਬਰ ਉਹ ਨਿਰਗੁਣ ਸਾਰਾ ਹਮ ਨਿਰਗੁਣ ਆ ਰਹੇ ਪਰ ਜੋ ਸਾਰਿਆਂ ਦਾ ਇਕੱਠਾ ਹੁਕਮ ਹੈ ਜੋ ਪਾਸ ਕਰਤਾ ਮਤਾ ਪਾਸ ਕਰਤਾ ਉਹ ਸਰਗੁਣ ਹੁਕਮ ਰੂਪ ਹੁਕਮ ਸਰਗੁਣ ਹੈ ਜੋਤ ਨਿਰਗੁਣ ਪਾਣੀ ਨਿਰਗੁਣ ਹੈ ਲਹਿਰ ਸਰਗੁਣ ਹੈ ਜਲ ਕੇਵਲ ਜਲ ਵਾਹੀ ਹੈ ਨਾ ਹੁਕਮ ਕਰਕੇ ਸਰਗੁਣ ਹੈ ਜਦ ਹੁਕਮ ਨਹੀਂ ਹੁੰਦਾ ਉਦੋਂ ਰਚਨਾ ਨਹੀਂ ਹੁੰਦੀ ਜੰਮਣ ਮਰਨਾ ਹੁਕਮ ਨਾਲ ਹੈ ਚੰਦ ਸੂਰਜ ਹੁਕਮ ਦੇ ਵਿੱਚ ਨੇ ਹੁਕਮ ਨੇ ਬਣਾਏ ਨੇ ਹੁਕਮ ਦੇ ਵਿੱਚ ਨੇ ਹੁਕਮ ਜਿਹੜਾ ਹੈਗਾ ਹਾਕਮ ਦੇ ਰੁਣਾ ਹੁਕਮ ਉਹਦਾ ਸਰਗੁਣ ਹੈ ਹਾਕਮ ਔਰ ਹੁਕਮ ਦੋ ਨਹੀਂ ਹਨ ਹੈ ਕੋਈ ਪਰ ਜਿੰਨਾ ਚਿਰ ਹਾਕਮ ਚੁੱਪ ਹੈ ਬੋਲਦਾ ਹੀ ਨਹੀਂ ਕੋਈ ਚਾਹੁੰਦਾ ਹੀ ਨਹੀਂ ਉਹਨਾਂ ਚਿਰ ਨਿਰਗੁਣ ਹਾਕਮ ਦੀ ਇੱਛਾ ਸਰਗੁਣ ਹੈ ਇੱਛਾ ਤੋਂ ਰਹਿਤ ਹਾਕਮ ਨਿਰਗੁਣ ਜੇ ਕੁਝ ਕਰਨਾ ਨਹੀਂ ਚਾਹੁੰਦਾ ਇੱਛਾ ਤੋਂ ਰਹਿਤ ਉਹੀ ਆਦਮੀ ਨਿਰਗੁਣ ਹੈ ਜਦੋਂ ਦੇ ਅੰਦਰ ਇੱਛਾ ਪੈਦਾ ਹੁੰਦੀ ਹੈ ਸਰਗੁਣ ਸਰਗੁਣ ਆਪ ਨਿਰਗੁਣ ਵੀ ਆਦਮੀ ਹੋਈ ਹੈ ਉਹੀ ਆਦਮੀ ਸਰਗੁਣ ਹੈ ਉਹੀ ਆਦਮੀ ਨਿਰਗੁਣ ਸਵਾਲ ਨਿਰਗੁਣ ਕਦੋਂ ਸਰਗੁਣ ਕਦੋਂ ਸਰਗੁਣ ਕਦੋਂ ਨਿਰਗੁਣ ਕਦੋਂ ਸਵਾਲ ਇਹ ਇਹਨਾਂ ਨੇ ਦੇਹਦਾਰੀ ਨੂੰ ਇਹਨਾਂ ਨੇ ਨਿਰਗੁਣ ਸਰਗੁਣ ਕਿਵੇਂ ਬਣਾਇਆ ਇਹਨਾਂ ਨੇ ਰਜੋ ਤਮੋ ਸਤੋ ਨੂੰ ਗੁਣ ਮੰਨ ਲਿਆ ਜਿਹੜੇ ਔਗਣ ਨੇ ਸਰੀਰ ਕਰਕੇ ਤਿੰਨ ਔਗਣ ਨੇ ਇਹਦੇ ਵਿੱਚ ਰਜੋ ਤਮੋ ਸਤੋ ਇਹ ਔਗਣ ਆਰੇ ਨੂੰ ਸਰਗੁਣ ਮੰਨ ਲਿਆ ਗੁਰਬਾਣੀ ਨੂੰ ਔਗਣ ਹਾਰਾ ਬੰਦੀ ਹੈ ਔਗਣ ਹਾਰੇ ਕੀ ਬੇਨਤੀ ਸੁਣੋ ਗਰੀਬ ਦਵਾਜ ਇਹ ਨਿਰਗੁਣ ਨਹੀਂ ਹੈ ਇਹ ਔਗਣ ਹਾਰਾ ਹੈ ਤਾਂ ਉਹ कहर ਹੈ हम ਆਪਣੇ ਆਰੇ ਕੋਗੜ ਨਹੀਂ ਆਪੇ ਤਰਸ ਇਹ ਸੰਸਾਰੀ ਲੋਕਾਂ ਦੀ ਗੱਲ ਹੈ ਇਹਨਾਂ ਨੇ ਸੰਸਾਰੀ ਆਦਮੀ ਨੂੰ ਜਿਹੜੇ ਮੂਰਖ ਨੇ ਨਾ ਵਿਦਵਾਨ ਜਿਹਨਾਂ ਦੀ ਮੂਰਖਾ ਦੀ ਗੱਲ ਚੱਲਦੀ ਹੈ ਸਾਡੇ ਸਾਰੇ ਠੀਕ ਹੈ ਜਹੀ ਬੰਦੀ ਬੈਠੇ ਨੇ ਯੂਨੀਵਰਸਿਟੀ ਵਾਲੇ ਇਹੀ ਗੱਲ ਮੰਨਦੇ ਨੇ ਜਿਹੜੀ ਆ ਪੜੀ ਹੋਈ ਇਹਨਾਂ ਨੇ ਗ੍ਰੰਥਾਂ ਨੂੰ ਪੁੱਠੀ ਪੜਾਈ ਇਸੇ ਪੜਾਈ ਤੇ ਛੇਤਰ ਪ੍ਰੇਟ ਹੋਈ ਹੈ ਪਰਸੋਂ ਦੀ ਆ ਜਿਹੜੀ ਹੋਈ ਹੋਈ ਹੈ ਇਹਦੇ ਚ ਆ ਪੱਟੀ ਚ ਛੇਤਰ ਪ੍ਰੇਟ ਇਸੇ ਪੜਾਈ ਤੇ ਕੀਤੀ ਹੈ ਜਿਹੜੇ ਯੂਨੀਵਰਸਿਟੀਆਂ ਦੇ ਸਿੱਖ ਵਿਦਵਾਨ ਵੱਡੀ ਬੈਠੇ ਨੇ ਫੇਰ ਉਹੀ ਮੰਦੀ ਬੈਠੇ ਤੇ ਮੂਰਖਤਾ ਹੈਗੀ ਹੈ ਇਹਦੇ ਚ ਕੀ ਸ਼ੰਕਾ ਰਹੇਗੀ ਮੂਰਖਤਾ ਦੀ ਉਹਨਾਂ ਨੂੰ ਕੀ ਸ਼ੰਕਾ ਮੂਰਖਤਾ ਦੀ ਜਿਹੜੀ ਗੱਲ ਸੋਧੇ ਸਿਮਰਤ ਸ਼ਾਸਤਰ ਸਗਲ ਇਹ ਕਹਿਣ ਦਾ ਕੀ ਫਾਇਦਾ ਸੀ ਜੋ ਸਿਮਰਤ ਸ਼ਾਸਤਰਾਂ ਦੇ ਵਿੱਚ ਗਲਤ ਲਿਖਿਆ ਹੋਇਆ ਸੀ ਧਾਰਨਾਵਾਂ ਸੀ ਉਹ ਸ਼ੁੱਧ ਕਰਕੇ ਤੁਹਾਨੂੰ ਦਿੱਤੀਆਂ ਸੀ ਇਹਨਾਂ ਨੇ ਸ਼ੁੱਧ ਹੋ ਮੇਰਾ ਖਿਆਲ ਹੈ ਬੜੀ ਦਾ ਹੋ ਹੋਊਗੀ ਭੁੱਲ ਭੁੱਲ ਗਏ ਇਹਦਾ ਮਤਲਬ ਕੀ ਹੈ ਕਿਉਂ ਲਿਖੀ ਹੋਈ ਹੈ ਫਿਰ ਉਹੀ ਅਸ਼ੁੱਧ ਗੱਲਾਂ ਤੇ ਭਰੋਸਾ ਕਰੀ ਬੈਠੇ ਫਿਰ ਬੋਲ ਕੇ ਰਹਿਣਾ ਵਿਦਵਾਨ ਮੂਰਖ ਨੇ ਇਹ ਸਾਬਤ ਹੋ ਜਾਣਗੇ ਪਹਿਲਾਂ ਸਾਬਤ ਹੁੰਦੇ ਰਹੇ ਨੇ ਜਿਹੜੇ ਭਗਤਾਂ ਨੂੰ ਭਗਤ ਕੱਲੇ ਰਹਿ ਜਾਂਦੇ ਹੁੰਦੇ ਨੇ ਨਾ ਉਹਨਾਂ ਨੂੰ ਬਹੁਤ ਕੱਲੇ ਹੀ ਬੋਲਦੇ ਹੁੰਦੇ ਨੇ ਹੋਰ ਕੌਣ ਹੁੰਦਾ ਰਵਿਦਾਸ ਨੂੰ ਜਿਹੜੇ ਕੁਝ ਕਹਿੰਦੇ ਸੀ ਇਹ ਨਾਮਦੇਵ ਨੂੰ ਢੇੜ ਕਹਿੰਦੇ ਸੀ ਅਖੀਰ ਕੀ ਹੋਇਆ ਜੀ ਫਿਰ ਹੱਥ ਬੰਨ ਕੇ ਛੁੱਟੇ ਸੀ ਫਿਰ ਪੰਡਤ ਫਿਰ ਡੰਡੌਤ ਕਰਨੀ ਪਈ ਸੀ ਉਹਨਾਂ ਨੂੰ ਵਿਪਰ ਪ੍ਰਦਾਨ ਕਰੇ ਡੰਡੌਤ ਇਹ ਡੰਡੌਤ ਵੀ ਕਰਨੀ ਪਊਗੀ ਇਹਨਾਂ ਨੂੰ ਪਰ ਛੇਤੀ ਉਹ ਕਰ ਵੀ ਦਿੰਦੇ ਹੁੰਦੇ ਨੇ ਇਹਨਾਂ ਦਾ ਵੀ ਹੈ ਨਾ ਜੇ ਦੀ ਬੁੱਧੀ ਇਹਨਾਂ ਦੀ ਕਿੱਥੇ ਵਿਚਾਰੇ ਨੇ ਜਾਂ ਪੁਲਿਸ ਦੇ ਸਾਹਮਣੇ ਜਾਂਦੇ ਨੇ ਨਾ ਬੜੇ ਬੜੇ ਬਸ ਕਿੱਡੇ ਅਤਵਾਦੀ ਹੋਣ ਬੜਾ ਬੜ ਬੋਲ ਰਹਾ ਨੇ ਉਹਦੇ ਸੱਚ ਉਹਨਾਂ ਪਤਾ ਵੀ ਛੱਤਰ ਖਾਬ ਕਹਿ ਵੀ ਦੋਗੇ ਸੱਚ ਬੋਲ ਰਹੀ ਹੈ ਪਹਿਲਾਂ ਬੋਲ ਲੋ ਕਬੀਰ ਕੀ ਕਹਿੰਦਾ ਸੱਤਾ ਮਾਨੂ ਦੂਤਾ ਨਾਨੂ ਇਹ ਕੁਟਵਾਰੀ ਮੇਰੀ ਇਹ ਵੀ ਕੁਤਵਾਲ ਹੈ ਹੁੰਦਾ ਸੱਚ ਕੁਤਵਾਲ ਹੈ ਡਾਂਗਰ ਡਾਂਗਰਾ ਡਾਂਗਰਾ ਬਣਾ ਲੈਂਦਾ ਸੱਚ ਨੂੰ ਪੁਰਦ ਡਾਂਗਰਾ ਦੀ ਬਣੂਦੀ ਸੱਚ ਨੂੰ ਸੱਚ ਦਾ ਡਾਂਗਰਾ ਬਣਾਉਂਦਾ ਸੱਚ ਕੋ ਕਮਜ਼ੋਰ ਹੈ ਸੱਚ ਸਭਨਾ ਦਾ ਖਾਸ ਹੈ ਕੋ ਕਮਜ਼ੋਰ ਹੈ ਸਾਰਿਆਂ ਦੇ ਹੁਕਮ ਚੱਲਦਾ ਹੈ ਐਸਾ ਨਾਮ ਜਪੋ ਮਨ ਮੇਰੇ ਜੋ ਸਭ ਨਾਲ ਉੱਪਰ ਹੁਕਮ ਚਲਾਵੇ ਹੁਕਮ ਚਲਾਵੇ ਇਹਦਾ ਹੁਕਮ ਹੈ ਮਨ ਜਾਂਦਾ ਡਾਂਗੋ ਹੋਣਾ ਸਰਕਾਰ ਨੂੰ ਨਹੀਂ ਕੋਈ ਮੰਨਦਾ ਇਹ ਡਾਂਗ ਨਾ ਹੋਵੇ ਤਕੜੀ ਸੱਚ ਆਪਣੇ ਆਪ ਵਿੱਚ ਸ਼ਕਤੀ ਹੈ ਸੱਚ ਆਪਣੇ ਆਪ ਵਿੱਚ ਡਾਂਗ ਹੈ ਜਿੱਤੇ ਫਿਰਦੀ ਹੈ ਉਹ ਬਦਲ ਕਰ ਦਿੰਦੀ ਉੱਚਾ ਨਹੀਂ ਮਾਨੀ ਛੱਡਦੀ ਫਿਰ ਹਾਂਜੀ